ਤੇਰੀ ਚਰਨ ਧੂੜ ਮਿੱਟੀ ਦੇ ਉਹ ਪਾਵਨ ਕਣ ਜੋ ਤੇਰੇ ਚਰਨਾਂ ਹੇਠ ਆਏ ਸਨ ਮਿੱਟੀ ਦੇ ਉਹ ਪਾਵਨ ਕਣ ਜੋ ਤੇਰੇ ਚਰਨਾਂ ਹੇਠ ਆਏ ਸਨ ਮੈਂ ਆਪਣੀਆਂ ਪਲਕਾਂ ਨਾਲ ਚੁੱਕ ਕੇ ਮਸਤਕ ਤੇ ਸਜਾ ਲਏ ਨੇ ਮੈਂ ਆਪਣੀਆਂ ਪਲਕਾਂ ਨਾਲ ਚੁੱਕ ਕੇ ਮਸਤਕ ਤੇ ਸਜਾ ਲਏ ਨੇ ਮੈਨੂੰ ਵਿਸ਼ਵਾਸ ਹੈ ਮੈਨੂੰ ਵਿਸ਼ਵਾਸ ਹੈ ਤੇਰੀ ਇਹ ਚਰਨ ਧੂੜ ਮੈਨੂੰ ਹਰ ਪਟਕਣ ਤੋਂ ਬਚਾ ਲਵੇਗੀ ਮੈਨੂੰ ਵਿਸ਼ਵਾਸ ਹੈ ਤੇਰੀ ਇਹ ਚਰਨ ਧੂੜ ਮੈਨੂੰ ਹਰ ਪਟਕਣ ਤੋਂ ਬਚਾ ਲਵੇਗੀ ਮੂੰਹ ਦੇ ਚਿੱਕੜ ਚੋਂ ਕੱਢ ਲਵੇਗੀ ਮੂੰਹ ਦੇ ਚਿੱਕੜ ਚੋਂ ਕੱਢ ਲਵੇਗੀ ਹਉਮੈ ਦੀ ਦਲਦਲ 'ਚ ਖੁਬਣ ਨਹੀਂ ਦੇਵੇਗੀ ਕ੍ਰੋਧ ਦੀ ਅਗਨੀ 'ਚ ਬਲਣ ਨਹੀਂ ਦੇਵੇਗੀ ਹਉਮੈ ਦੀ ਦਲਦਲ 'ਚ ਖੁਬਣ ਨਹੀਂ ਦੇਵੇਗੀ ਕ੍ਰੋਧ ਦੀ ਅਗਨੀ 'ਚ ਬਲਣ ਨਹੀਂ ਦੇਵੇਗੀ ਤੇ ਸਾਰੇ ਔਗਣਾਂ ਤੋਂ ਬਚ ਸੁਰਖਰੂ ਹੋਰੂ ਆਪਣੇ ਘਰ ਜਾਵੇਗੀ ਸਾਰੇ ਔਗਣਾਂ ਤੋਂ ਬਚ ਸੁਰਖਰੂ ਹੋਰੂ ਆਪਣੇ ਘਰ ਜਾਵੇਗੀ ਤੇਰੀ ਚਰਨ ਧੂੜ ਤੇਰੀ ਚਰਨ ਧੂੜ ਜੋ ਮੈਨੂੰ ਸਭ ਪਟਕਣਾ ਤੋਂ ਬਚਾਵੇਗੀ ਮੈਂ ਆਪਣੀਆਂ ਪਲਕਾਂ ਨਾਲ ਚੁੱਕ ਕੇ ਮਸਤਕ ਤੇ ਸਜਾ ਲਈ ਹੈ ਮੈਂ ਆਪਣੀਆਂ ਪਲਕਾਂ ਨਾਲ ਚੁੱਕ ਕੇ ਮਸਤਕ ਤੇ ਸਜਾ ਲਈ ਹੈ